ਪੁਨਹਾ ਬੌਰ ਪਿਓ ਮਾ ਖਾਸਰ ਤਿਨ ਕੋ ਕਿਆ ਕੀਆ ਪੁਜਾ ਜੋਰ ਕਰ ਜੁਦ ਜੀਤ ਸਭ ਜਗ ਲਿਆ ਸੂਰ ਸਮੂਹ ਸੰਘਾਰੇ ਰਣੈ ਪਚਾਰ ਕੈ ਟੂਕ ਟੂਕ ਕਰ ਡਾਰੇ ਆਜ ਧਾਰ ਕੈ ਸਈਆ ਜੁਦ ਕਰਿਓ ਮੈਂ ਖਾਸਰ ਦਾਨਵ ਮਾਰ ਸਭੈ ਸੈਣ ਗਿਰਾਇਓ ਕਹਿ ਕਹਿ ਦਟੂਕ ਦੇ ਹਰ ਖੇਤ ਮਹਾ ਬਰਬੰਡ ਮਹਾਰਨ ਪਾਇਓ ਸਰਾਉਣ ਤਰੰਗ ਸਰਿਓ ਨਿਸਰਿਓ ਜਸ ਆ ਛਵ ਕੋ ਮਨ ਮੈਂ ਇਹ ਆਇਓ ਮਾਰ ਕੈ ਛਤਰਣ ਕੁੰਡ ਕੈ ਛੇਤਰ ਮੈਂ ਮਾਨੋ ਭੈਟ ਕੈ ਰਾਮ ਜੂ ਨਾਇਓ ਸਵਈਆ ਲੈ ਮਾ ਖਾਸਰ ਅਸਤਰ ਸੋ ਸ਼ਸਤਰ ਸਵੈ ਕਲਵਤਰ ਜੋ ਚੀਰ ਕੈ ਡਾਰੇ ਲੁਥ ਪੈ ਲੁਥ ਰਹੀ ਗੁੱਤ ਜੁਥ ਗਿਰੇ ਗਿਰ ਸੇ ਰਤ ਸੇਂਦੁ ਭਾਰੇ ਗੂਦ ਸਨੇ ਸਦ ਲੋ ਮੈ ਲਾਲ ਕਰਾਲ ਪਰੇ ਰਣ ਮੈਂ ਗਜਕਾਰੇ ਜਿਉ ਦਰਦੀ ਰਿਤ ਕੇ ਸੀਤ ਮੈਂ ਬਾਗੇ ਅਨੇਕ ਕਥਾ ਕਰ ਡਾਰੇ ਸੋਇਆ ਲੈ ਸੁਰ ਸੰਗ ਸਵੈ ਸੁਰਪਾਲ ਸੋ ਕੋ ਕੈ ਸਤਰ ਕੀ ਸੈਨ ਪੈ ਧਾਏ ਦੈ ਮੁਖਟਾਰ ਲੀਏ ਕਰਵਾਰ ਹਕਾਰ ਪਚਾਰ ਪ੍ਰਹਾਰ ਲਗਾਏ ਸਰੌਣ ਮੈਂ ਦੈ ਸੋ ਰੰਗ ਭਏ ਕਬ ਨੇ ਮਨ ਭਾਉ ਇਹ ਛਬ ਪਾਏ RAM ਮਨੋ ਰਣ ਜੀਤ ਕੈ ਪਾਲਕ ਦੈ ਸਿਰ ਪਾਉ ਸਵੈ ਪਹਰਾਏ ਸਵਈਆ ਕਾਇਲ ਕੂਮਤ ਹੈ ਰਣ ਮੈਂ ਇਕ ਲੋਟ ਹੈ ਤਰਨੀ ਬਿਲ ਲਾਤੇ ਦੌਰਤ ਬੀਜ ਕ ਬੰਦ ਫਿਰੈ ਜੇ ਦੇਖਤ ਕਾਇਰ ਹੈ ਡਰ ਪਾਤੇ ਇਉ ਮੈਂ ਖਾਸਰ ਜੁਧ ਕਿਓ ਤਵ ਜੰਬੁਕ ਗਿਰਜ ਪਏ ਰੰਗ ਰਾਤੇ ਸਰੌਣ ਪ੍ਰਵਾਹ ਮੈਂ ਪਾਏ ਪਸਾਰ ਕੇ ਸੋਏ ਹੈ ਸੂਰ ਮਨੋ ਮਦਮਾਤੇ ਸੋਈਆ ਜੁਧ ਕਿਓ ਮਾ ਖਾਸਰ ਦਾਨਵ ਦੇਖਤ ਭਾਣ ਚਲੈ ਨਹੀਂ ਪੰਥਾ ਸਰੌਣ ਸਮੂਹ ਚਲਿਓ ਲਖ ਕੈ ਚਤੁਰਾਨਨ ਭੂਲ ਗਏ ਸਭ ਗ੍ਰੰਥਾ ਮਾਸ ਨਿਹਾਰ ਕੈ ਗ੍ਰਿਜ ਰੜੈ ਚਟ ਸਾਰ ਪੜੈ ਜਿਮ ਬਾਰਕ ਸੰਥਾ ਸਾਰ ਉਸਤੀ ਤਟ ਲੈ ਪਟ ਲੋਥ ਸ਼ਿੰਗਾਲ ਕੇ ਸਿੱਧ ਬਨਾਵਤ ਕੰਥਾ ਦੋਹਰਾ ਅਗੰਤ ਮਾਰੇ ਗਨੈ ਕੋ ਭਜੇ ਸੋ ਸੁਰ ਕਰ ਤਰਾਸ ਧਾਰ ਧਿਆਨ ਮਨ ਸਿਵਾ ਕੋ ਤੱਕੀ ਪੁਰੀ ਕੈਲਾਸ ਦੋਹਰਾ ਦੇਵਨ ਕੋ ਤਨ ਤਾਮ ਸਭ ਦੈਤਨ ਲਿਓ ਛਨਾਏ ਦੈ ਕਾੜ ਸੁਰ ਤਾਮ ਤੇ ਬਸੇ ਸਿਵਪੁਰੀ ਜਾਏ ਦੋਹਰਾ ਕਿਤਕ ਦਿਵਸ ਬੀਤੇ ਤਹਾਂ ਨਾਮਨ ਨਿਕਸੀ ਦੇਵ ਵਿਦ ਪੂਰਵ ਸਭ ਦੇਵਤਨ ਕਰੀ ਦੇਵ ਕੀ ਸੇਵ ਰੇਖਤਾ ਕਰੀ ਹੈ ਹਕੀਕਤ ਮਾਲੂਮ ਖੁਦ ਦੇਵੀ ਸੇਤੀ ਲਿਆ ਮਾਖਾ ਸਰ ਹਮਾਰਾ ਛੀਨ ਧਾਮ ਹੈ ਕੀਜੈ ਸੋਈ ਬਾਤ ਮਾਤ ਤੁਮ ਕੋ ਸੁਹਾਤ ਸਭ ਸੇਵਕ ਕਦੀਮ ਤੱਕ ਆਏ ਤੇਰੀ ਸਾਮ ਹੈ ਦੀਜੈ ਬਾਜ ਦੇਸ ਮੈਂ ਮੇਟਿਐ ਕਲੇਸ਼ ਲੇਸ ਕੀਜੀਏ ਅਪੇਸ ਉਨੈ ਬੜੋ ਯਹਾ ਕਾਮ ਹੈ ਕੂਕਰ ਕੋ ਮਾਰਤ ਨ ਕੋ ਨਾਮ ਲੈ ਕੈ ਤਾਹੇ ਮਾਰਤ ਹੈ ਤਾ ਕੋ ਲੈ ਕੇ ਖਾਮਤ ਕੋ ਨਾਮ ਹੈ ਦੋਹਰਾ ਸੁਣਤ ਬਚਨੇ ਚੰਡਕਾ ਮਨ ਮੈਂ ਉਠੀ ਰਸਾਇ ਸਭ ਦੈਤਨ ਕੋ ਛੈ ਕਰੋ ਬਸੋ ਸਿਵਪੁਰੀ ਜਾਇ ਦੈਤਨ ਕੇ ਬਦ ਕੋ ਜਵੈ ਚੰਡੀ ਕੀਓ ਪ੍ਰਕਾਸ਼ ਸਿੰਘ ਸੰਖ ਔ ਅਸਤਰ ਸਭ ਸ਼ਸਤਰ ਆਏਗੇ ਪਾਸ ਦੈ ਸੰਘਾਰਨ ਕੇ ਨਿਮਿਤ ਕਾਲ ਜਨਮ ਇਹ ਲੀਨ ਸਿੰਘ ਚੰਡ ਬਾਹਨ ਪਇਓ ਸ਼ਤਰੂਨ ਕੋ ਦੁਖ ਦੀਨ ਸਵਈਆ ਧਾਰਨ ਦੀਰਗ ਦਿਗਜ ਸੇ ਬਲ ਸਿੰਘ ਹੈ ਕੇ ਬਲ ਸਿੰਘ ਧਰੇ ਹੈ ਰੂਮ ਮਨੋ ਸਰ ਸਰਕਾ ਲਹਿ ਕੇ ਜਨ ਪਾਹਨ ਪੀਤ ਪੈ ਬ੍ਰਿਛ ਹਾਰੇ ਹੈ ਮੇਰ ਕੇ ਮਦ ਮਨੋ ਜਮਨਾਲਰ ਕੇਤ ਕੀ ਪੁੰਜ ਪੈ ਭ੍ਰਿੰਗ ਟਰੇ ਹੈ ਮਾਨੋ ਮਹਾ ਪ੍ਰਿਥ ਲੈ ਕੈ ਕਮਾਨ ਸੋ ਭੂਤਰ ਭੂਮ ਤੇ ਨਿਆਰੇ ਕਰੇ ਹੈ ਦੋਰਾ ਘੰਟਾ ਗਦਾ ਤ੍ਰਸੂਲ ਅਸ ਸੰਖ ਸਰਾਸਨ ਬਾਣ ਚੱਕਰ ਬੱਕਰ ਕਰ ਮੈ ਲੀਏ ਜਨ ਗ੍ਰੀਖ ਅੰਮ੍ਰਿਤ ਭਾਨ ਚੰਡ ਕੋਪ ਕਰ ਚੰਡਕਾ ਇਹ ਆਯੁਧ ਕਰ ਲੀਨ ਨਿਕਟ ਪੁਰ ਦੈਤ ਕੇ ਘੰਟਾ ਕੀ ਧੁਨ ਕੀਨ ਦੋਰਾ ਸੁਨ ਕੰਟਾ ਕੇ ਹਰ ਸ਼ਬਦ ਅਸੁਰਨ ਆਸਿਰਨ ਲੀਨ ਚੜੇ ਕੋਪ ਕੈ ਜੂਥ ਹੋਏ ਜਤਨ ਜੁਦ ਕੋ ਕੀਨ 45 ਪਦਮ ਅਸੁਰ ਸਜਿਓ ਕਟਕ ਚਤੁਰੰਗ ਕਛ ਮਾਏ ਕਛ ਦਾਹਨੇ ਕਛ ਭਟ ਨਿਰਪਕੇ ਸੰਗ ਪੈ ਇਕੱਠੇ ਦਲ ਪਦਮ 10 15 20 15 ਕੀਨੇ ਦਾਹਨੇ 10 ਬਾਏ ਸੰਗ ਭੀਸ ਸੋਈਆ ਦੌਰ ਸਵੈ ਇੱਕ ਬਾਰ ਹੀ ਦੈਤ ਸੋ ਆਏ ਹੈ ਚੰਡ ਕੇ ਸਾਵੇਂ ਕਾਰੇ ਲੈ ਕਰ ਬਾਣ ਕਮਾਨਨ ਤਾਨ ਕਨੇ ਅਰ ਕੋਬ ਸੋ ਸਿੰਘ ਪ੍ਰਹਾਰੇ ਚੰਡ ਸੰਭਾਰ ਤਵੈ ਕਰ ਵਾਰ ਹਕਾਰ ਕੈ ਸਤਰ ਸਮੂਹ ਨਿਵਾਰੇ ਖਾਂਡ ਵਿਚਾਰਨ ਕੋ ਅਗਨੀ ਤੇ ਪਾਰਥ ਨੈ ਜਨ ਮੇਗ ਬਿਡਾਰੇ ਦੋਹਰਾ ਦੈਤ ਕੋਪ ਇਕ ਸਾਵੇਂ ਗਇਓ ਤਰੰਗਮ ਡਾਰੇ ਸਾਨਮੁਖ ਦੇਵੀ ਕੇ ਪਇਓ ਸਲਵ ਦੀਪਨ ਹਾਰ ਸੋਈਆ ਵੀਰ ਬਲੀ ਸਿਰਧਾਰ ਦੈਤ ਸੋ ਕ੍ਰੋਧ ਕੈ ਮਿਆਨ ਤੇ ਖਗ ਨਿਕਾਰਿਓ ਏਕ ਦਇਓ ਤਨ ਚੰਡ ਪ੍ਰਚੰਡ ਕੈ ਦੂਸਰ ਕੇ ਹਰਿ ਕੇ ਸਿਰ ਝਾਰਿਓ ਚੰਡ ਸੰਭਾਰ ਤਵੈ ਬਲ ਧਾਰ ਲਿਓ ਗਹਿਨਾਰ ਧਰਾ ਪਰ ਮਾਰਿਓ ਜਿਉ ਤੁਬਿਆ ਸਰਤਾ ਤੜ ਜਾਏ ਕੈ ਲੈ ਪਟ ਕੋ ਪਟ ਸਾਧ ਪਛਾਰਿਓ ਦੋਹਰਾ ਦੇਵੀ ਮਾਰਿਓ ਦੈਤਿਓ ਨਰਿਓ ਜੋ ਸਨਮੁਖ ਆਏ ਹੁਨ ਸਤਰਣ ਕੀ ਸੈਨ ਮੈਂ ਤਸੀ ਸੋ ਸੰਖ ਬਜਾਏ ਸੋਈਆ ਲੈ ਕਰ ਚੰਡ ਕੁਵੰਡ ਪ੍ਰਚੰਡ ਮਹਾ ਬਰਬੰਡ ਤਵੈ ਇਹ ਕੀਨੋ ਏਕ ਹੀ ਬਾਰ ਨਿਹਾਰ ਆਕਾਰ ਸੁਧਾਰ ਵਿਦਾਰ ਸਵੈ ਜਲਦੀਨੋ ਦੈਤ ਕਨੇਰਨ ਮਾਇਹਣੇ ਲਖ ਸਰੂਣ ਸਨੇ ਕਵਿਓ ਮਨ ਚੀਨੋ ਜਿਉ ਖਗਰਾਜ ਬਡੋ ਰਾਜ ਸਮਾਜ ਕੈ ਕਾਟ ਕਤਾ ਕਰ ਲੀਨੋ ਦੋਹਰਾ ਦੇਵੀ ਮਾਰੇ ਦੈਤ ਬੋ ਪ੍ਰਬਲ ਨਿਵਾਲ ਸੇ ਸ਼ਸਤਰ ਧਾਰ ਕਰ ਕਰਨ ਮੈਂ ਚਮੂ ਚਾਲ ਕਰ ਦੀਨ ਭੱਜੀ ਚਮੂ ਮਾ ਖਾਸਰੀ ਤਕੀ ਸਰਨ ਨਿਜੀਸ ਧਾਏ ਜਾਏ ਤਿਨ ਓ ਕਹਿਓ ਹਨਿਓ ਪਦਮ ਭਟ ਬੀਸ ਸੁਨ ਮਾ ਖਾਸਰ ਮੂਲ ਮਤ ਮਰ ਮੈਂ ਉਠਿਓ ਰਸਾਏ ਆਗਿਆ ਦੀਨੀ ਸੈਨ ਕੋ ਘੇਰੋ ਦੇਵੀ ਜਾਏ ਸੋਈਆ ਬਾਤ ਸੁਣੀ ਪ੍ਰਭ ਕੀ ਸਭ ਸੈਨ ਸੂਰ ਮਿਲੇ ਇਕ ਮੰਤਰ ਕਰਿਓ ਹੈ ਜਾਏ ਪਰੇ ਚਹੂਰ ਤੇ ਧਾਇ ਕੈ ਠਾਟ ਐ ਮਨ ਮਦ ਧਰਿਓ ਐ ਮਾਰ ਹੀ ਮਾਰ ਪੁਕਾਰ ਪਰੇ ਅਸ ਲੈ ਕਰ ਮਹਿ ਦਲਿਓ ਬਿਹਰਿਓ ਹੈ ਘੇਰ ਲਈ ਚਹੂਰ ਤੇ ਚੰਡ ਸੋ ਚੰਦ ਮਨੋ ਪਰਵੇਖ ਪਰਿਓ ਐ ਸਵਈਆ ਦੇਖ ਚਮੂ ਮਾ ਖਾਸਰ ਕੀ ਕਰ ਝੰਡ ਕੁਵੰਡ ਪ੍ਰਚੰਡ ਧਰਿਓ ਹੈ ਦਛਨ ਬਾਮ ਚਲਾਏ ਕਨੇ ਸਰ ਕੋ ਭਿਆਨਕ ਜੁਦ ਕਰਿਓ ਹੈ ਭੰਜਨ ਭੇ ਅਰ ਕੇ ਤਨ ਤੇ ਛੁਟ ਸ਼੍ਰਵਣ ਸਮੂਹ ਤਰਾਨ ਪਰਿਓ ਹੈ ਆਠਵੋਂ ਸਿੰਧ ਪਚਾਇਓ ਹਤੋ ਮਨੁ ਯਾਰਨ ਮੈਂ ਵਿਧਨੇ ਉਗਰਿਓ ਹੈ ਦੋਹਰਾ ਕੋ ਪਈ ਅਰ ਦਲ ਬਿਖੈ ਚੰਡੀ ਚੱਕਰ ਸੰਭਾਰ ਏਕ ਮਾਰ ਕੈ ਦਵੈ ਕੀਏ ਦ્વੈ ਤੇ ਕੀਨੇ ਚਾਰ ਸੋਈਆ ਇਹ ਭਾਂਤ ਸੋ ਜੁਦ ਕਰਿਓ ਸੁਨ ਕੈ ਕਵਲਾਸ ਮੈਂ ਧਿਆਨ ਛੁਟਿਓ ਹਰ ਕਾ ਪੁਨ ਚੰਡ ਸੰਭਾਰੋ ਭਾਰ ਗਦਾ ਤੁਨ ਸੰਖ ਬਜਾਏ ਕਰਿਓ ਖਰਕਾ ਸਿਰ ਸਤਰਣ ਕੇ ਪਰ ਚੱਕਰ ਪਰਿਓ ਛੁਟ ਐਸੇ ਬਹਿਓ ਕਰਕੇ ਬਰਕਾ ਜਨ ਖੇਲਣ ਕੋ ਸਰਤਾ ਟਟ ਜਾਏ ਚਲਾਵਤ ਹੈ ਛਿਛਲੀ ਲਰਕਾ ਦੋਹਰਾ ਦੇਖ ਚਮੂ ਮੈਂ ਖਾਸਰੀ ਦੇਵੀ ਬਲੈ ਸੰਭਾਰ ਕਛ ਸਿੰਘੈ ਕ ਚੱਕਰ ਸੋ ਡਾਰੇ ਸਵੈ ਸੰਘਾਰ ਇਕ ਭਾਜੇ ਨਿਰਪ ਪੈ ਗਏ ਕਹਿਓ ਹਤੀ ਸਭ ਸੈਨ ਇਓ ਸੁਨ ਕੈ ਕੋ ਪਿਓ ਅਸੁਰ ਓ ਰਣੈਨ ਸੋਈਆ ਜੂਝ ਪਰੀ ਸਭ ਸੈਣ ਲਖੀ ਜਬ ਤਉ ਮਾਖਾ ਸੁਰ ਖਗ ਸੰਭਾਰਿਓ ਚੰਡ ਪ੍ਰਚੰਡ ਕੇ ਸਾਹਵੇਂ ਜਾਏ ਪਿਆਨਕ ਭਾਲਕ ਜਿਉ ਭਵਕਾਰਿਓ ਮੁਗਦਰ ਲੈ ਆਪਣੇ ਕਰ ਚੰਡ ਸੋ ਕੈ ਬਰਤਾ ਤਨ ਉਪਰ ਡਾਰਿਓ ਜਿਉ ਹਨੂਮਾਨ ਉਖਾਰ ਪਹਾਰ ਕੋ ਰਾਮਨ ਕੇ ਉਰ ਪੀਤਨ ਮਾਰਿਓ ਫੇਰ ਸਰਾਸਨ ਕੋ ਕਹਿ ਕੈ ਕਰ ਪੀਰ ਹਨੇ ਤਿਨ ਭਾਨ ਨਾ ਮੰਗੇ ਕਾਇਰ ਕੂ ਪਰੇ ਰਣ ਮਾਹੇ ਕਰਾਤ ਹੈ ਗਿਰ ਸੇ ਗਜ ਲੰਗੇ ਸੂਰਨ ਕੇ ਤਨ ਕੌਚਨ ਸਾਥ ਪਰੇ ਧਰ ਭਾਉ ਉਠੇ ਤਹ ਚੰਗੇ ਜਾਨੋ ਦਵਾ ਬਨ ਮਾਜ ਲਗੇ ਤਾ ਕੀਟਨ ਪਛ ਕੋ ਦੌਰੇ ਭੁਜੰਗੇ ਸੋਈਆ ਕੋ ਪਰੀਰਣ ਚੰਡ ਪ੍ਰਚੰਡ ਸੋ ਭਰੇਰ ਕੈ ਸਿੰਘ ਤਸੀ ਰਨਵੈ ਕਰਵਾਰ ਲੈ ਲਾਲ ਕੀਏ ਅਰਖੇਤ ਲਗੀ ਬੜਵਾਨਲ ਜੋ ਬਨ ਮੈਂ ਤਵ ਘੇਰ ਲਈ ਚਹੂ ਔਰ ਤੇ ਦੈਤਨ ਇਓ ਉਪਮਾ ਉਪਜੀ ਮਨ ਮੈਂ ਮਨ ਤੇ ਤਨ ਤੇ ਚਲਿਓ ਜਗ ਮਾਤ ਕੋ ਦਾਮਨ ਜਾਨ ਚਲੇ ਘਨ ਮੈਂ ਫੂਟ ਗਈ ਤੁਜਨੀ ਸਗਰੀ ਜਾਂ ਝੰਡ ਪ੍ਰਚੰਡ ਜਬੈ ਕਰ ਲੀਨੋ ਦੈਤ ਮਰੈ ਨਹਿ ਬੇ ਕਰੇ ਬਹੁ ਤਉ ਵਰਬੰਡ ਮਹਾ ਬਲ ਕੀਨੋ ਚੱਕਰ ਚਲਾਏ ਦਇਓ ਕਰਤੇ ਸਿਰ ਸਤਰ ਕੋ ਮਾਰ ਜੁਦਾ ਕਰ ਦੀਨੋ ਸਰੌਣ ਧਾਰ ਚਲੀ ਨਭ ਕੋ ਜਨ ਸੂਰ ਕੋ ਰਾਮ ਜਲਾ ਜਲਦੀਨੋ ਸਵਈਆ ਸਭ ਸੂਰ ਸੰਧਾਰ ਦੇ ਤਿਹ ਖੇਤ ਮਹਾ ਬਰਮੰਡ ਪਰਾਕਰਮ ਕੈ ਤਹ ਸਰੌਂਟ ਸਿੰਧ ਭਇਓ ਤਰਨੀ ਪਰ ਪੁੰਜ ਗਿਰੇ ਅਸ ਕੈ ਧਮਕੈ ਮਾਤ ਪ੍ਰਤਾਪ ਹਨੇ ਸੁਰਤਾਪ ਸੋ ਦਾਨਵ ਸੈਨ ਗਈ ਜਮਕੈ ਬਹਰੋ ਅਰ ਸਿੰਧੁਰ ਕੇ ਦਲ ਪੈਟ ਕੈ ਦਾਮਨ ਜਿਉ ਦੁਰਗਾ ਦਮ ਕੈ ਦੋਰਾ ਜਾਮਾ ਖਾਸਰ ਮਾਰਿਓ ਸਭ ਤੈਤਨ ਕੋ ਰਾਜ ਤਬ ਕਾਇਰ ਭਾਜੇ ਸਵੈ ਛਾਡਿਓ ਸਕਲ ਸਮਾਜ ਕਬਿਤ ਮਹਾਵੀਰ ਕਹਰੀ ਕੋ ਗੋਪਾਨ ਮਾਨੋ ਦੇਵਨ ਕੈ ਕਾਜ ਦੇਵੀ ਡਾਰਿਓ ਦੈਤ ਮਾਰ ਕੈ ਔਰ ਦਲ ਭਾਜੋ ਜੈਸੇ ਪੌਨ ਹੂ ਤੇ ਭਾਜੇ ਮੇਘ ਇੰਦਰ ਦੀਨੋ ਰਾਜ ਬਲ ਆਪਨੋ ਸੋ ਧਾਰ ਕੈ ਦੇਸ ਦੇਸ ਕੇ ਨਰੇਸ ਡਾਰੇ ਹੈ ਸ੍ਰੇਸ ਪਾਏ ਕੀਨੋ ਅਵਖੇਕ ਸੁਰ ਮੰਡਲ ਵਿਚਾਰ ਕੈ ਈਆਂ ਪਈ ਗੁਪਤ ਪ੍ਰਗਟ ਜਾਏ ਤਹਾਂ ਭਈ ਜਹਾਂ ਬੈਠੇ ਹਾਰੇ ਹਰਿ ਅੰਬਰ ਕੋ ਡਾਰ ਕੈ ਏ ਸ੍ਰੀ ਮਾਰਕੰਡੇ ਪ੍ਰਾਣੇ ਸ੍ਰੀ ਚੰਡੀ ਚਰਿਤ੍ਰ ਉਕਤ ਬਿਲਾਸ ਮਹਾਖਾਸੁਰ ਬਧੈ ਨਾਮ ਦੁਤੀਆ ਧਿਆਏ ਦੋਹਰਾ ਲੋਭ ਚੰਡ ਕਾ ਹੋਏ ਗਈ ਸੁਰਪਤ ਕੋ ਦੈ ਰਾਜ ਦਾਨੁ ਮਾਰ ਭੇ ਕਰ ਕੀਨੇ ਸੰਤਨ ਕਾਜ ਸਵਈਆ ਯਾ ਤੇ ਪ੍ਰਸੰਨ ਪੈ ਹੈ ਮਹਾ ਮੁਨਿ ਦੇਵਨ ਕੇ ਤਪ ਮੈਂ ਸੁਖ ਪਾਵੈ ਜਗਿਆ ਕਰੈ ਇਕ ਬੇਦਰ ਰਹਿ ਭਵ ਤਾਪ ਰੈ ਮਿਲ ਧਿਆਨ ਨਹਿ ਲਾਵੈ ਚਾਲਰ ਤਾਲ ਮਰਦੰਗੋ ਪੰਗ ਰਭਾਵ ਲੀਏ ਸੁਰ ਸਾਜ ਮਿਲਾਵੈ ਕਿੰਦਰ ਗੰਧਰਵ ਗਾਨ ਕਰੈ ਗਾਣੀ ਜਾਛੇ ਅਪਛਰ ਨਿਰਤ ਦਿਖਾਵੈ ਸੰਖਨ ਕੀ ਧੁਨ ਕੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੈ ਆਰਤੀ ਕੋਟ ਕਰੈ ਸੁਰ ਸੁੰਦਰ ਭੇਗ ਪੁਰੰਦਰ ਕੇ ਬਲ ਜਾਵੈ ਦਾਨ ਦਛਨ ਦੈ ਕੈ ਪ੍ਰਦਛਨ ਭਾਲ ਮੈਂ ਕੁੰਕਮ ਅਛਤ ਲਾਵੈ ਹੋਤ ਕੁਲਾਹਲ ਦੇ ਪੁਰੀ ਮਿਲਦੇ ਮਨ ਕੇ ਕੁਲ ਮੰਗਲ ਗਾਵੈ ਦੋਰਾ ਐਸੇ ਚੰਡ ਪ੍ਰਤਾਪ ਤੇ ਦੇਵਨ ਬੜਿਓ ਪ੍ਰਤਾਪ ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤ ਜਾਪ ਇਸੀ 500 ਦੇਵਤਨ ਰਾਜ ਕੀਓ ਸੁਖਮਾਨ ਬਹੁਰ ਸੁੰਭਨੈ ਸੁੰਭ ਦੁਏ ਦੈਤ ਵੱਡੇ ਬਲਵਾਨ ਦੋਰਾ ਇੰਦਰ ਲੋਕ ਕੇ ਰਾਜ ਹਿਤ ਚੜਤਾਏ ਸੁੰਭ ਸੈਨਾ ਚਤੁਰੰਗਨ ਰਚੀ ਪਾਇਕ ਰਥ ਹੈ ਕੁੰਭ ਸੁਈਆ ਬਾਜ ਡੰਕ ਭਰੀ ਤੁਨਕਾਨ ਸੋ ਸੰਕ ਪਰੰਦਰ ਮੂਦਤ ਪੌਰੈ ਸੂਰਮੈ ਨਾਇ ਰਹੀ ਦੁਦ ਦੇ ਕੈ ਜੁਦ ਕੋ ਦੈਤ ਪੈ ਇਕ ਠੌਰੈ ਕਾਪ ਸਮੁੰਦਰ ਉਠੇ ਸਿਗਰੇ ਬਹੁ ਬਾਰ ਪਈ ਧਰਨੀ ਗਤ ਔਰੈ ਮੇਰ ਹਲਿਓ ਦਹਲਿਓ ਸੁਰ ਲੋਕ ਜਵੈ ਦਲ ਸੁੰਬਨ ਸੁੰਬ ਕੇ ਦੌਰੈ ਦੋਹਰਾ ਦੇਵ ਸਵੈ ਮਿਲ ਕੈ ਤਵੈ ਗੈ ਸ਼ਕਰ ਪਹਿਤਾਏ ਕਹਿਓ ਦੈ ਤਾਏ ਪ੍ਰਭ ਕੀ ਜੈ ਕਹਾ ਉਪਾਏ ਦੋਹਰਾ ਸੁਨ ਕੋ ਪਿਓ ਸੁਰਪਾਲ ਤਬ ਕੀਨੋ ਜੋ ਦੋ ਪਾਏ ਸੇਖ ਦੇਵ ਗਣ ਜੇ ਹੁਤੇ ਤੇ ਸਭ ਲੀਏ ਬੁਲਾਏ ਸਵਈਆ ਭੂਮ ਕੋ ਭਾਰ ਉਤਾਰਨ ਕੋ ਜਗਦੀਸ਼ ਵਿਚਾਰ ਕੈ ਜੁਦ ਠਟਾ ਗਰਜੈ ਮਦਮਤ ਕਰੀ ਬਦਰਾ ਬਗ ਪੰਤ ਲਸੈ ਜਨ ਦੰਤ ਗਟਾ ਪਾਰੇ ਤਨ ਤਰਾਨ ਫਿਰੈ ਤਹ ਬੀਰ ਲੀਏ ਬਰਛੀ ਕਰ ਬਿਜ ਛਟਾ ਦਲ ਦੈਤਨ ਕੋ ਮਨ ਪੈ ਉਮੜਿਓ ਮਾਨੋ ਘੋਰ ਕਮੰਡ ਕਟਾ ਦੋਹਰਾ ਸਗਲ ਦੈਤ ਇਕਠੇ ਪਏ ਕਰਿਓ ਜੁਦ ਕੋ ਸਾਜ ਅਮਰਪੁਰੀ ਮੈਂ ਜਾਇ ਕੈ ਘੇਰ ਲਿਓ ਸੁਰ ਰਾਜ ਸੁਈਆ ਖੋਲ ਕੈ ਦਵਾਰ ਕਿਵਾਰ ਸਵੈ ਨਿਕਸੀ ਅਸੁਰਾਰ ਕੀ ਸੈਨ ਚਲੀ ਗ੍ਰਾਣ ਮੈਂ ਤਵ ਆਨੇ ਕਤਰ ਪਏ ਲਖ ਸਤਰ ਕੀ ਪੱਤਰ ਜੋ ਸੈਨ ਹਲੀ ਧਰੁਮ ਦੀਰਗ ਜੋ ਗਜ ਬਾਜਲੇ ਰਤ ਪਾਇਕ ਜੋ ਫਲ ਫੂਲ ਕਲੀ ਦਲ ਸੁੰਭ ਕੋ ਮੇਘ ਬਿਡਾਰਨ ਕੋ ਨਿਕਸਿਓ ਮਗਵਾ ਮਾਨੋ ਪਉਨ ਬਲੀ ਇਤ ਕੋ ਪੁਰੰਦਰ ਦੇਵ ਚੜੇ ਉਦ ਜੁਧ ਕੋ ਸੁੰਭ ਚੜੇ ਰਨ ਮੈਂ ਕਰਬਾਨ ਕਮਾਨ ਕਿਰਪਾਨ ਗਦਾ ਪਹਿਰੇ ਤਨ ਤ੍ਰਾਨ ਤਵੈ ਤਨ ਮੈਂ ਤਬ ਮਾਰ ਮਚੀ ਦੂਹ ਔਰਨ ਤੇ ਨ ਰਹਿਓ ਭ੍ਰਮ ਸੂਰਨ ਕੇ ਮਨ ਮੈਂ ਬਹੁ ਜੰਬਕ ਗ੍ਰਿਜ ਚਲੇ ਸੁਨ ਕੈ ਅਤ ਮੋਦ ਵਡਿਓ ਸਿਵ ਕੇ ਗਨ ਮੈਂ ਰਾਜ ਪੁਰੰਦਰ ਕੋ ਕੀਓ ਯਦ ਜੁਦ ਕੋ ਦੈ ਜੁਰੇ ਉਤ ਕੈਸੇ ਸਿਆਮ ਕਟਾ ਕੁਮਰੀ ਘਨ ਘੋਰ ਕੈ ਘੇਰ ਲਿਓ ਹਰਿ ਕੋ ਰਵਿ ਤੈਸੇ ਸ਼ੱਕਰ ਕਮਾਨ ਕੇ ਬਾਣ ਲਗੇ ਸਰ ਫੋਕ ਲਸੈ ਅਰ ਕੇ ਉਰ ਐਸੇ ਮਾਨੋ ਪਹਾਰ ਕਰਾਰ ਮੈਂ ਚੋਂਚ ਪਸਾਰ ਰਹੇ ਸਿਸ ਸਾਰਕ ਜੈਸੇ ਸੋਈਆ ਬਾਣ ਲਗੇ ਲਗ ਸੁਭ ਦਈਤ ਧਸੇ ਰਣ ਲੈ ਕਰਵਾਰਨ ਕੋ ਰੰਗ ਭੂਮੈ ਸਤਰ ਗਿਰਾਏ ਦਏ ਬਹੁ ਸ੍ਰੋਣ ਬਹਿਓ ਅਸਰਾਰਨ ਕੋ ਪ੍ਰਗਟੇ ਗਣ ਜੰਬੁਕ ਗ੍ਰਿਜ ਪ੍ਰਸਾਚ ਸੋ ਯੋ ਰਣ ਭਾਂਤ ਪੁਕਾਰਨ ਕੋ ਸੋ ਮਨੋ ਪਟ ਸਾਰ ਸੁਤੀ ਤਟ ਨਾਤ ਹੈ ਪੂਰਵ ਪਾਪ ਉਤਾਰਨ ਕੋ ਜੋਦਨ ਸੁਮ ਆਣ ਰਚਿਓ ਵਸ ਆਗੇ ਨਾ ਦਾਨਵ ਕਾਹੂ ਕਰਿਓ ਹੈ ਲੋਥਨ ਉਪਰ ਲੋਥ ਭਰੀ ਤਾ ਗੀਤ ਸ੍ਰਿੰਗਾਲਨ ਮਾਸ ਚਰਿਓ ਹੈ ਗੂੰਦ ਬਹਿ ਸਿਰ ਕੇਸਨ ਤੇ ਸਿਤ ਪੁੰਜ ਪ੍ਰਵਾਹ ਤਰਾਨ ਪਰਿਓ ਹੈ ਮਾਨੋ ਜਟਾ ਧਰ ਕੀ ਜਟ ਤੇ ਜਨ ਰੋਸ ਕੈ ਗੰਗ ਕੋ ਨੀਰ ਢਰਿਓ ਹੈ ਬਾਰ ਸਿਵਾਰ ਭੈ ਤੇ ਠੌਰ ਸੋ ਫੇਰ ਜਿਉ ਛਤਰ ਫਿਰੇ ਤਰਤਾ ਕਰ ਅੰਗੁਲ ਕਾ ਸਫਰੀ ਤਰਫੈ ਪੁਜ ਕਾਟ ਪੁਜੰਗ ਕਰੇ ਕਰਤਾ ਹੈ ਨਕਰ ਤੁਜਾ ਧਰਮ ਸ੍ਰੋਣਤ ਨੀਰ ਮੈਂ ਚੱਕਰ ਜਿਉ ਚੱਕਰ ਫਿਰੈ ਕਰਤਾ ਤਬ ਸੁੰਭ ਨਸੁੰਭ ਦੂਹੂ ਮਿਲ ਦਾਨਵ ਮਾਰ ਕਰੀ ਰਣ ਮੈਂ ਸਰਤਾ ਦੋਹਰਾ ਸੁਰ ਹਾਰੇ ਜੀਤੇ ਅਸੁਰ ਲੀਨੇ ਸਗਲ ਸਮਾਜ ਦੀਨੋ ਇੰਦਰ ਭਜਾਇ ਕੈ ਮਹਾ ਪ੍ਰਵਲ ਦਲ ਸਾਜ ਸਵਈਆ ਛੀਨ ਪੰਡਾਲ ਲਿਓ ਹੈ ਕੁਬੇਰ ਤੇ ਸੇ ਸਹੁ ਤੇ ਮਨਮਾਲ ਛਡਾਈ ਜੀਤ ਲੁਕੇਸ਼ ਦਿਨੇਸ਼ ਦਿਨਸੇਸ ਗਣੇਸ਼ ਜਲੇਸ਼ ਦਿਓ ਹੈ ਭਜਾਈ ਲੋਕੀਏ ਤਿਨ ਤੀਨੋ ਆਪਨੇ ਦੈਤ ਪਠੈ ਤਹ ਦੈ ਠਕੁਰਾਈ ਜਾਇ ਬਸੇ ਸੁਰ ਧਾਮ ਤੇਉ ਤਿਨ ਸੁੰਭ ਨਿਸੁੰਭ ਕੀ ਫੇਰੀ ਦੁਹਾਈ ਦੋਰਾ ਖੇਤ ਜੀਤ ਦੈਤਨ ਲਿਓ ਗਏ ਦੇਵਤੇ ਭਾਜ ਇਹ ਵਿਚਾਰਿਓ ਮਨ ਵਿਖੈ ਲਿਹੋ ਸਿਵਾ ਤੇ ਰਾਜ ਸੁਈਆ ਦੇਵ ਸੁਰੇਸ਼ ਦਿਨੇਸ਼ ਨਿਸ਼ੇਸ਼ ਮਹੇਸ਼ਪੁਰੀ ਮਹਿ ਜਾਏ ਬਸੇ ਹੈ ਪੇਸ ਬੁਰੇ ਤਹ ਜਾਏ ਦੁਰੇ ਸਿਰ ਕੇਸ ਚੁਰੇ ਰਣ ਤੇ ਜੋ ਤਰਸੇ ਹੈ ਹਾਲ ਬਿਹਾਲ ਮਹਾ ਵਿਕਰਾਲ ਸੰਭਾਲ ਨਹੀਂ ਜਨ ਕਾਲ ਗ੍ਰਸੇ ਹੈ ਬਾਰ ਹੀ ਬਾਰ ਪੁਕਾਰ ਕਰੀ ਅਤਿ ਆਰਤ ਵੰਤ ਦਰੀਨ ਤਸੇ ਹੈ ਕਾਣ ਸੁਨੀ ਧੁਨ ਦੇਵਨ ਕੀ ਸਭ ਦਾਨਵ ਮਾਰਨ ਕੋ ਪ੍ਰਣ ਕੀਨੋ ਹੋਏ ਕਹਿ ਪ੍ਰਤਛ ਪਰ ਚੰਡ ਸੋ ਕ੍ਰੋਧ ਹੈ ਜੁਦ ਵਿਖੈ ਮਨ ਦੀਨੋ ਭਾਲ ਕੋ ਫੋਰ ਕੈ ਕਾਲੀ ਪਈ ਲਗਤਾ ਛਬ ਕੋ ਕਬ ਕੋ ਮਨ ਭੀਨੋ ਦੈ ਸਮੂਹ ਬਿਨਾਸਨ ਕੋ ਜਮ ਰਾਜ ਤੇ ਮ੍ਰਿਤ ਮਨੋ ਭਵ ਲੀਨੋ ਸਵੇਯਾ ਤਾਨ ਕਿਰਪਾਨ ਤਰੇ ਬਲਮਾਨ ਸੋ ਕੋਪ ਕੈ ਬਿਜਲ ਜੋ ਗਰਜੀ ਹੈ ਮੇਰ ਸਮੇਤ ਹਨੇ ਗਰੂਏ ਗਿਰ ਸੇਸ ਕੇ ਸੀਸ ਧਰਾ ਲਰਜੀ ਹੈ ਬ੍ਰਹਮ ਤਨੇਸ ਦਿਨੇਸ ਡਰਿਓ ਸੁਨ ਕੈ ਹਰ ਕੀ ਛਤਿਆ ਤਰਜੀ ਹੈ ਚੰਡ ਪ੍ਰਚੰਡ ਖੰਡ ਲੀਏ ਕਰ ਕਾਲ ਕਾ ਕਾਲ ਹੀ ਜੋ ਵਰਜੀ ਹੈ ਦੋਹਰਾ ਨਿਰਖ ਚੰਡ ਕਾ ਤਾਸ ਕੋ ਤਬੈ ਬਚਨ ਏਕੀਨ ਏ पुत्री ਤੂੰ ਕਾਲ ਕਾ हो ਜੋ मुझ मैं ਦੀਨ ਸੁਨਤ ਬਚਨ या ਚੰਡ ਕੋ ਤਾ ਮਹਿ ਗਈ ਸਮਾਏ ਜਿਉ ਗੰਗਾ ਕੀ ਧਾਰ में ਜਮਨਾ ਪੈਠੀ ਤਾਏ सोया ਬੈਠ ਤਬੈ ਗਿਰਜਾਰ ਦੇਵਨ ਬੁੱਧੀ ਹੈ ਮਨ ਮਦ ਵਿਚਾਰੀ ਜੁਦ ਕੀਏ ਬਿਨ ਫੇਰ ਫਿਰੈ ਨਹਿ ਭੂਮ ਸਬੈ ਆਪਣੀ ਅਵਧਾਰੀ ਇੰਦਰ ਕਇਓ ਆਵ ਢੀਲ ਬਣੇ ਨਹਿ ਮਾਤ ਸੁਨੋ ਯਹ ਬਾਤ ਹਮਾਰੀ ਦੈਤਨ ਕੇ ਬਦਕਾਜ ਚਲੀ ਰਣ ਚੰਡ ਪ੍ਰਚੰਡ ਕਾਰੀ ਸਵਈਆ ਕੰਚਨ ਸੇ ਤਨ ਖੰਜਨ ਸੇ ਦ੍ਰਿਗ ਕੰਜਨ ਕੀ ਸੁਖਮਾ ਸਕਤੀ ਹੈ ਲੈ ਕਰਤਾਰ ਸੁਦਾ ਕਰ ਮੈਂ ਮਦ ਮੂਰਤ ਸੀ ਅੰਗ ਅੰਗ ਰਚੀਐ ਆਨਨ ਕੀ ਸਰ ਕੋ ਸਸ ਨਾਹਿਨ ਔਰ ਕਛੂ ਉਪਮਾਨ ਬਚੀ ਹੈ ਸ੍ਰਿੰਗ ਸੁਵੇਰ ਕੇ ਚੰਡ ਬਿਰਾਜਤ ਮਾਨੋ ਸਿੰਘਾਸਨ ਬੈਠੀ ਸਚੀ ਹੈ ਦੋਹਰਾ ਐਸੇ ਸ੍ਰਿੰਗ ਸੁਵੇਰ ਕੇ ਸੋਭਤ ਚੰਡ ਪ੍ਰਚੰਡ ਚੰਦਰਹਾਸ ਕਰ ਬਰਤਰੇ ਜਨ ਜਮ ਲੀਨੇ ਦੰਡ ਕਿਸੀ ਕਾਜ ਕੋ ਦੇਤ ਇਕ ਆਇਓ ਹੈ ਤੇ ਠਾਏ ਨਿਰਖ ਰੂਪ ਬਰ ਚੰਡ ਕੋ ਗਿਰਿਓ ਮੂਰਛਾ ਖਾਏ ਉਠ ਸੰਭਾਰ ਕਰ ਜੋਰ ਕਹਿ ਕਹੀ ਚੰਡ ਸੋ ਬਾਤ ਨਿਰਪਤ ਸੁੰਭ ਕੋ ਪ੍ਰਾਤ ਹਉ ਕਹੋ ਬਚਨ ਸੁਖ ਚਾਤ ਤੀਨ ਲੋਕ ਜਿਨ ਬਸ ਕੀਏ ਅਤ ਬਲ ਪੁਜਾ ਖੰਡ ਐਸੋ ਭੂਪਤ ਸੁੰਭ ਹੈ ਤਾਹੇ ਬਰੋ ਬਰ ਚੰਡ ਸੁਣ ਰਾਖਸ ਕੀ ਬਾਤ ਕੋ ਦੇਵੀ ਉੱਤਰ ਦੀਨ ਜੁਧ ਕਰੈ ਬਿਨ ਨਹਿ ਬਰੋ ਸੁਨੋ ਦੈਤ ਮਤਹੀਨ ਦੋਹਰਾ ਇਹ ਸੁਲਤਾਨ ਵਿੱਚ ਅਪਲਗਤ ਗਇਓ ਸੁੰਭ ਕੇ ਪਾਸ ਪਰ ਪਾਇਨ ਕਰ ਜੋਰ ਕੈ ਕਰੀ ਏ ਕਰਦਾਸ ਔਰ ਰਤਨ ਨਿਰਪਤਾਮ ਤੋ ਤ੍ਰਿਆ ਰਤਨ ਤੇ ਹੀਨ ਬਧੂ ਏਕ ਬਨ ਮੈਂ ਵਸੈ ਤੇ ਤੂੰ ਬਰੋ ਪ੍ਰਬੀਨ ਸੋਠਾ ਸੁਣੀ ਮਨੋ ਹਰਿ ਬਾਤ ਨਿਰਪ ਬੂਜੋ ਗੁਣ ਤਾਏ ਕੋ ਮੋਸੋ ਕਹੀਐ ਭਰਾਤ ਵਰਨਨ ਤਾਏ ਸਰੀਰ ਕੋ ਸੁਈਆ ਹਰ ਸੋ ਮੁਖ ਹੈ ਹਰਤੀ ਦੁਖ ਹੈ ਹਰ ਕੈ ਹਰਿ ਹਾਰ ਪ੍ਰਵਾਹ ਹਰਨੀ ਹੈ ਲੋਚਨ ਹੈ ਹਰ ਸੇ ਸਰ ਸੇ ਹਰ ਸੇ ਭਰਟੇ ਹਰ ਸੀ ਬਰਨੀ ਹੈ ਕੇ ਹਰ ਸੋ ਕਰ ਹਾ ਚਲਵੋ ਹਰਿ ਪੈ ਹਰ ਕੀ ਹਰਨੀ ਤਰਨੀ ਹੈ ਹੈ ਕਰਮੈ ਹਰਿ ਪੈ ਹਰ ਸੋ ਹਰਿ ਰੂਪ ਕੀਏ ਹਰ ਕੀ ਧਰਨੀ ਹੈ ਕਬਿਤ ਮੀਨ ਮੁਰਝਾਨੇ ਕੰਜ ਖੰਜਨ ਕਿਸਾਨੇ ਹਾਲੀ ਫਿਰਤ دیਵਾਨੇ ਬਨ ਢੋਲੇ ਜਿਤ ਤਿਤ ਹੀ ਕੀਰਿਓ ਭੋਦ ਬਿੰਬ ਕੋ ਕਲਾ ਕਲਾਪੀ ਬਨ ਲੂਟੇ ਫੂਟੇ ਫਿਰੈ ਮਨ ਚੈਨ ਹੋ ਨਾ ਕੀਤੀ ਧਾਰਮ ਦਰਕ ਗਇਓ ਪੇਖ ਦਸਨ ਨਿਪਾਤ ਰੂਪ ਹੀ ਕੀ ਕ੍ਰਾਂਤ ਜਗ ਫੈਲ ਰਹੀ ਸੇਤੀ ਐਸੀ ਗੁਣ ਸਾਗਰ ਉਜਾਗਰ ਸੋ ਨਾਗਰ ਹੈ ਲੀਨੋ ਮਨ ਮੇਰੋ ਹਰ ਨੈਣ ਕੋਰ ਚੇਤੀ ਦੋਹਰਾ ਬਾਦ ਦੈਦ ਕੀ ਸੁੰਭ ਸੁਨ ਬੋਲਿਓ ਕਛ ਮੁਸਕਾਤ ਚਤਰ ਦੂਤ ਕੋ ਭੇਜੀਏ ਲਖ ਆਵੈ ਤੇ ਘਾਤ ਦੋਹਰਾ ਬੋਰ ਕਈ ਉਨਦੈ ਤਬ ਕੀਜੈ ਏਕ ਵਿਚਾਰ ਜੋ ਲਾਇਕ ਪਟ ਸੈਨ ਮੈਂ ਭੇਜਹੁ ਦੈ ਅਧਿਕਾਰ ਸੁਈਆ ਬੈਠੋ ਹਤੋ ਨਿਰਭਮਦ ਸਭਾ ਉਠ ਕੈ ਕਰ ਜੋਰ ਕਹਿਓ ਮਮ ਜਾਉ ਬਾਤਨ ਤੇ ਜਵਾਏ ਮਿਲਾਏ ਹਉ ਨਾ ਤਰ ਕੇਸਨ ਤੇ ਗਹਿ ਲਿਆਉ ਕ੍ਰੁੱਧ ਕਰੈ ਤਬ ਜੁਧ ਕਰਉ ਰਣ ਸ੍ਰੌਣਤ ਕੀ ਸਰਤਾਨ ਬਹਾਉ ਲੋਚਨ ਤੂੰ ਕਹੈ ਬਲ ਆਪਨੋ ਸਵਾਸਨ ਸਾਥ ਪਹਾਰ ਉਡਾਉ ਦੋਹਰਾ ਉਠੇ ਪੀਰ ਕੋ ਦੇਖੈ ਸੁਭ ਕਹੀ ਤੁਮ ਜਾਹੋ ਰੀਜੈ ਆਵੇ ਆਨਿਓ ਖੀਜੈ ਜੁਦ ਕਰਾਹੋ ਤਹਾ ਧੂਮਰ ਲੋਚਨ ਚਲੇ ਚਤੁਰੰਗਨ ਦਲ ਸਾਜ ਗਿਰ ਘੇਰਿਓ ਕਨ ਕਟਾ ਜਿਓ ਗਰਜ ਗਰਜ ਗਜ ਰਾਜ ਧੂਮਰ ਨੈਣ ਗਿਰ ਰਾਜ ਟਟ ਉੱਚੇ ਕਹੀ ਪੁਕਾਰ ਕਹਿ ਬਰ ਸੁੰਭ ਨਿਰਪਾਲ ਕੋ ਕਹਿ ਲਰ ਚੰਡ ਸੰਭਾਰ ਰਿਪਕੇ ਬਚਨ ਸੁਨੰਤ ਹੀ ਸਿੰਘ ਭਈ ਅਸਵਾਰ ਗਿਰਤੇ ਉਤਰੀ ਭੇਗਦਾ ਕਰ ਆਯੁਧ ਸਭ ਧਾਰ ਸੋਈਆ ਕੂਪ ਕੈ ਚੰਡ ਪ੍ਰਧੰਡ ਚੜੀ ਇਤ ਕ੍ਰੁੱਧ ਕੈ ਧੂਮਰ ਚੜੈ ਉਤ ਸੈਨੀ ਬਾਣ ਕਿਰਪਾਨਨ ਮਾਰ ਮਚੀ ਤਬ ਦੇਵੀ ਲਈ ਵਰਛੀ ਕਰ ਪੈਨੀ ਦੌਰ ਦਈ ਅਰ ਕੇ ਮੁਖ ਮੈਂ ਕਟ ਓਠ ਦਏ ਜਿਵ ਲੋਹ ਕੋ ਛੈਨੀ ਦਾਂਤ ਗੰਗਾ ਜਮਨਾ ਤਨ ਸਿਆਮ ਸੋ ਲੋਹ ਬਹਿਓ ਤਿਨ ਮਾਏ ਤ੍ਰਿਵੈਨੀ ਕਾਉ ਲਗੈ ਰਿਸ ਕੈ ਦ੍ਰਿਗ ਧੂਮਰ ਸੋ ਕੈ ਬਲ ਆਪਨੋ ਖਗ ਸੰਭਾਰਿਓ 20 25 ਵਾਰ ਕਰੇ ਤਿਨ ਕੇ ਹਰਿ ਕੋ ਪਗ ਨੈਕ ਨਾ ਹਾਰਿਓ ਤਾਏ ਗਦਾ ਗੈ ਫੋਰ ਕੈ ਫੌਜ ਕੋ ਘਾਉ ਸਿਵਾ ਸਿਰ ਦੈਤ ਕੇ ਮਾਰਿਓ ਸ੍ਰਿੰਗ ਧਰਾ ਧਰ ਉਪਰ ਕੋ ਜਨ ਕੋ ਪੁਰੰਦਰ ਨ ਬਜਰ ਪ੍ਰਹਾਰਿਓ ਲੋਚਨ ਤੂੰ ਉਠੇ ਕਿਲਕਾਰ ਲੈ ਸੰਗ ਦੈ ਤਨ ਕੇ ਕੁਰਮਾ ਗਹਿ ਪਾਨ ਕਿਰਪਾਨ ਅਚਾਨਕ ਤਾਨ ਲਗਾਈ ਹੈ ਕੇ ਹਰ ਕੇ ਉਰਮਾ ਹਰ ਚੰਡ ਲਿਓ ਬਰ ਕਹਿ ਕਰਤੇ ਅਰ ਮੂੰਡ ਕਟਿਓ ਅਸੁਰੰਗਪੁਰ ਮਾ ਮਾਨੋ ਆਂਦੀ ਬਹਿ ਧਰਨੀ ਪਰ ਛੂਟ ਖਜੂਰ ਤੇ ਟੂਟ ਪਰਿਓ ਖੁਰਮਾ ਦੋਹਰਾ ਤੂਮਰ ਨੈਣ ਜਬ ਮਾਰਿਓ ਦੇਵੀ ਇਹ ਪ੍ਰਕਾਰ ਅਸੁਰ ਸੈਨ ਬਿਨ ਚੈਨ ਹੋਏ ਕੀਨੋ ਹਾਹਾਕਾਰ ਇਤ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿਤ੍ਰ ਉਕਤ ਵਿਲਾਸ ਧੂਮਰ ਨੈਣ ਬਧੈ ਨਾਮ ਤ੍ਰਿਤੀਏ ਧਿਆਏ